ਮੰਮਾ ਮੂਲ ਗਿਆ ਮਨ ਮੰਨੈ ਮੰਮਾ ਮੂਲ ਗਿਆ ਮਨ ਮੰਨੈ ਬਿਲਕੁਲ ਜਦੋਂ ਜਿਹੜਾ ਮੂਲ ਹੈ ਜੜ ਹੈ ਆਪਣਾ ਮੂਲ ਹੈ ਜਿੱਥੋਂ ਇਹਦੀ ਹੋਂਦ ਹੈ ਜਿੱਥੋਂ ਮਨ ਪੈਦਾ ਹੋਇਆ ਮਨ ਕਿਤੋਂ ਪੈਦਾ ਹੁੰਦਾ ਕੀ ਤੋਂ ਪੈਦਾ ਹੁੰਦਾ ਜਿਹੜਾ ਕਹਿੰਦਾ ਨਾ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਉਹ ਬੋਲਦਾ ਮੇਰਾ ਮਨ ਉਹ ਮੂਲ ਹੈ ਮਨ ਨਹੀਂ ਹੈ ਜਿਹੜਾ ਬੋਲਦਾ ਮੇਰਾ ਮਨ ਉਹ ਮੂਲ ਜਦ ਕਹਿੰਦਾ ਵੀ ਮਨ ਨਹੀਂ ਮੰਨਦਾ ਉਹੀ ਮੂਲ ਹੈ ਜਿਹੜਾ ਕਹਿੰਦਾ ਮਨ ਨਹੀਂ ਜਿਹੜਾ ਨਹੀਂ ਮੰਨਦਾ ਉਹ ਮਨ ਹੈ ਜਿਹੜਾ ਕਹਿੰਦਾ ਮਨ ਨਹੀਂ ਉਹ ਮੂਲ ਹੈ ਹੋਰ ਪਛਾਣ ਲਈ ਉਹ ਗੱਲ ਹੈ ਇਹ ਪਛਾਣ ਜਿਹੜਾ ਕਹਿੰਦਾ ਮੇਰਾ ਮਨ ਨਹੀਂ ਮੰਨਦਾ ਉਹ ਤੂੰ ਹੈ ਉਹ ਮੈਂ ਨਹੀਂ ਹੈ ਉਹ ਤੂੰ ਹੈ ਜਿਹੜਾ ਮਨ ਉਹ ਹੈ ਜੇ ਮਨ ਵੀ ਤੂੰ ਮੈਂ ਮੈਂ ਦੀ ਜਗ੍ਹਾ ਤੂੰ ਤੂੰ ਕਹਿਣ ਲੱਗੀ ਵੇ ਫਿਰ ਤੂੰ ਤੂੰ ਕਰਤਾ ਤੂੰ ਪਿਆ ਮਨ ਉਹਨਾਂ ਚਿਰ ਨਹੀਂ ਮੰਨਦਾ ਜਿੰਨਾ ਚਿਰ ਮੈਂ ਨਹੀਂ ਮੈਂ ਤਾਂ ਉਹ ਕਰੂਗਾ ਉਹ ਮੰਨਦਾ ਉਹਨਾਂ ਚਿਰ ਬੋਲੇ ਜਦ ਜਿਹੜਾ ਬੁਲਾਉਂਦਾ ਜੇ ਉਹਦੇ ਅਨੁਸਾਰ ਹੋ ਗਿਆ ਫਿਰ ਮੈਂ ਰਿਹਾ ਹੀ ਫਿਰ ਇੱਕ ਹੋ ਗਿਆ ਉਹਦੇ ਪਾਣੇ 'ਚ ਚੱਲਣਾ ਲਈ ਗੁਰ ਕੇ ਪਾਣੇ ਚੱਲਣਾ ਮੂੜ ਗਿਆ ਮਨ ਮੰਨੈ ਗੁਰਬਾਣੀ ਨੂੰ ਨਹੀਂ ਮਨ ਮੰਨਦਾ ਅੱਧਾ ਮਨ ਕਹਿੰਦਾ ਵੱਜ ਜਾ ਅੱਧਾ ਕਹਿੰਦਾ ਨਹੀਂ ਮੰਨ ਅੱਧਾ ਤਾਂ ਮੰਨਣਾ ਚਾਹੁੰਦਾ ਅੱਧਾ ਨਹੀਂ ਮੰਨਣਾ ਚਾਹੁੰਦਾ ਜਿਹੜਾ ਬੰਨਣਾ ਚਾਹੁੰਦਾ ਉਹ ਮੂੜ ਹੈ ਜਿਹੜਾ ਨਹੀਂ ਬਦਲਣਾ ਚਾਹੁੰਦਾ ਉਹ ਮਾਇਆ 'ਚ ਫਸਿਆ ਹੋਇਆ ਜਿਹੜੇ ਕਹਿੰਦੇ ਮਨ ਮਾਇਆ ਵਿੱਚ ਫਸ ਰਹੇ ਹੋ ਉਹ ਫਸਿਆ ਹੋਇਆ ਹੈ ਉਹ ਉੱਠੀ ਛੱਡਦਾ ਨਹੀਂ ਇੱਕ ਦਾ ਸੱਚ ਫੜਿਆ ਹੈ ਇਧਰ ਇੱਕ ਤੇ ਮਾਇਆ ਫੜੀ ਹੋਈ ਹੈ ਉਹ ਕਹਿੰਦਾ ਮਾਇਆ ਛੱਡ ਦੇ ਉਹ ਕਹਿੰਦਾ ਨਹੀਂ ਛੱਡ ਕੇ ਤਾਂ ਫਿਰ ਅਸਰੀਰ ਦਾ ਖੋਜ ਇਹਦਾ ਕੀ ਕਰਾਂਗੇ ਇਹਦਾ ਸਰੀਰ ਵਿੱਚ ਹੀ ਮਾਇਆ ਦੇ ਇਹਦਾ ਬਾਹਰ ਲੈ ਕੇ ਜਾਣਾ ਬਸ ਜਿੱਕਾ ਤੱਕਾ ਦੇ ਵਿੱਚ ਲੱਗੀ ਜਾਂਦੀ ਜੱਕਾ ਤੱਕਾ ਚ ਲੱਗੀ ਜਾਂਦੀ ਅੱਜ ਯਾਰ ਕੱਲ ਚ ਅੱਗੇ ਆਉ ਭਗਤੀ ਮਮਾ ਮੂੜ ਗਿਆ ਮਨ ਮਾਨਾ ਜਦ ਮੂਲ ਗਏ ਨੂੰ ਫੜ ਲੈਂਦਾ ਜਿਹੜਾ ਇਹਦਾ ਆਪਣਾ ਮੂਲ ਹੈ ਫਿਰ ਮਨ ਮਰਨੀ ਹੋਏ ਸੁਮਨ ਕੋ ਜਾਣਾ ਮਰਮੀ ਹੋਏ ਜੇ ਖੋਜੀ ਹੋਵੇ ਨਾ ਤਾਂ ਮਨ ਨੂੰ ਸਮਝਣਾ ਕੋਈ ਔਖਾ ਨਹੀਂ ਕਹਿੰਦਾ ਮਨ ਨਹੀਂ ਬੰਦਾ ਹੋਈ ਤਾਂ ਬੰਦਾ ਜਿਹੜਾ ਬੰਦਾ ਨਹੀਂ ਮਨ ਕੋ ਜਾਣਨਾ ਮਨ ਨੂੰ ਜਾਣ ਲੈਂਦਾ ਕਿਉਂ ਨਹੀਂ ਮਨ ਕੋਈ ਔਖੀ ਗੱਲ ਨਹੀਂ ਹੈ ਰੋਜ਼ ਤਾਂ ਕਹਿੰਦਾ ਮਨ ਨਹੀਂ ਬੰਦਾ ਮੇਰਾ ਉਹੀ ਤਾਂ ਬੰਦਾ ਕਿਉਂ ਨਹੀਂ ਬੰਦਾ ਸਵਾਲ ਇਹ ਹੈ ਇਹ ਮਨ ਨੂੰ ਜਾਣਨਾ ਬੰਦਾ ਕਿਉਂ ਨਹੀਂ ਕੀ ਬਵਾਰੀ ਹੈ ਨੂੰ ਕਾਹਦੀ ਬੇਬਲੋਸ ਹੈ ਇਹਦੇ ਸਾਰੇ ਹੀ ਜਾਣ ਲੈਂਦਾ ਕੁਵਾਰੀਆ ਜੀ ਬੰਦਾ ਕਿਉਂ ਨਹੀਂ ਕਿਉਂ ਨਹੀਂ ਮੰਨਦਾ ਤਾਂ ਫਿਰ ਜਦ ਪਤਾ ਲੱਗਦਾ ਫਿਰ ਆਲਾ ਜਾਂਦਾ ਫਿਰ ਉਹ ਜਿਹੜਾ ਕਾਰਨ ਹੈ ਨਾ ਕਾਰਨ ਰੋਗ ਦਾ ਕਾਰਨ ਪਹਿਲਾਂ ਰੋਗ ਪਛਾਣ ਫਿਰ ਇਹਦਾ ਰੋਗ ਪਛਾਣਦਾ ਕੀ ਰੋਗ ਹੈ ਇਹਨੂੰ ਕਿਉਂ ਨਹੀਂ ਬੰਦਾ ਹੈ ਉਹ ਰੋਗ ਦਾ ਇਲਾਜ ਕਰ ਮਨ ਨੂੰ ਨਹੀਂ ਬਣਾਉਣਾ ਤਾਂ ਉਹਦੇ ਰੋਗ ਦਾ ਇਲਾਜ ਕਰੋ ਕੀ ਬਹਿਮ ਕਿਸੇ ਬਾਣੀ ਦੀ ਪੰਕਤੀ ਤੇ ਭਰੋਸਾ ਨਹੀਂ ਕੀਤਾ ਹੁਣ ਇਹ ਬਿਮਾਰੀ ਹੋਰ ਕੀ ਗੁਰਬਾਣੀ ਤੇ ਯਕੀਨ ਨਹੀਂ ਕੀਤਾ ਹੋਇਆ ਹੋਰ ਗੱਲ ਕੁਝ ਨਹੀਂ ਹੈ ਯਕੀਨ ਗੱਲ ਹੋਵੇ ਮਰ ਕਾ ਨਹੀਂ ਯਕੀਨ ਕਰਦਾ ਨਹੀਂ ਬੰਦਾ ਹੋਰ ਕੋਈ ਬਿਮਾਰੀ ਨਹੀਂ ਯਕੀਨ ਨਹੀਂ ਹੈ ਜੇ ਯਕੀਨ ਨਹੀਂ ਫਿਰ ਤੂੰ ਸਿੱਖਾ ਦੇ ਫਿਰ ਕਾਹਦਾ ਸਿੱਖਾ ਸਿੱਖੀ ਵੀ ਸਾਰੇ ਲੋਬੂਰੇ ਸਮਝਦਾ ਆਪਣੇ ਆਪ ਨੂੰ ਵਰਦਾ ਵੀ ਹੈ ਨਹੀਂ ਬਾਣੀ ਨੂੰ ਵਰਦਾ ਵੀ ਹੈ ਨਹੀਂ ਸਿੱਖੀ 'ਚ ਵੀ ਆਕੜ ਬੜੀ ਹੈ ਤੇਰੇ ਮੇਰੇ ਵਰਗਾ ਕੋਈ ਸਿੱਖੇ ਹੀ ਨਹੀਂ ਤੇ ਤਾਂ ਫਿਰ ਭਲੇਖਾ ਤੈਨੂੰ ਤਾਂ ਤੈਨੂੰ ਆ ਭਲੇਖਾ ਆਪਣੇ ਆਪ ਨੂੰ ਭਲੇਖਾ ਆਪਣਾ ਕੀ ਗੁਰੂ ਨੂੰ ਇਸ ਗੱਲ ਦਾ ਪਤਾ ਨਹੀਂ ਸਮਝ ਨਹੀਂ ਹੈ ਉਹ ਸਮਝ ਨਹੀਂ ਹੈ ਤੈਨੂੰ ਜਾਇ ਹੋਵੇ ਵੀ ਉਹਨੂੰ ਸਮਝ ਨਹੀਂ ਉਹਨੂੰ ਸਮਝ ਹੈਗੀ ਹੈ ਇਹ ਵੀ ਤੈਨੂੰ ਦੇ ਭਲੇਖਾ ਵੀ ਗੁਰੂ ਨੂੰ ਸਮਝ ਨਹੀਂ ਇਹ ਵੀ ਭਲੇਖਾ ਤੈਨੂੰ ਹੀ ਹੈ ਤੈਨੂੰ ਆਪਣੇ ਬਾਰੇ ਭਲੇਖਾ ਤੇ ਦੂਜਿਆਂ ਬਾਰੇ ਤਾਂ ਹੋਣਾ ਹੀ ਹੈ ਵਸੇ ਸਾਡਾ ਆਪਣਾ ਹੀ ਭਲੇਖਾ ਹੈ ਕਿ ਆਪਣਾ ਭਲੇਖਾ ਹੀ ਸਾਰੇ ਬੰਨਣਾ ਦਾ ਕਾਰਨ ਸਿੱਖੀ ਤੋਂ ਦੂਰ ਲੈ ਜਾਣ ਵਾਲਾ ਕਾਰਨ ਵੱਟ ਪਾਈ ਹੋਈ ਹੈ ਫਿਰ ਜਿੱਥੇ ਭਰਮ ਉੱਥੇ ਪੜਦਾ ਹੈ ਜਿੱਥੇ ਪੜਦਾ ਉੱਥੇ ਵੱਟ ਹੈ ਜਿਹੜੀ ਕੂੜ ਦੀ ਕੰਧ ਕੀ ਹੈ ਕੂੜ ਦੀ ਕੰਧ ਕੀ ਹੈ ਕੂੜ ਦੀ ਕੰਧ ਹੈ ਪਰ ਹੋਰ ਕੀ ਹੈ ਉਹ ਜਿਹੜੀ ਬਾਣੀ ਨੂੰ ਮੰਨਣ ਨਹੀਂ ਦਿੰਦੀ ਇਹ ਕੂੜ ਦੀ ਕੰਧ ਹੈ ਕਿ ਕੂੜਾ ਟੁੱਟਾ ਜੋ ਬਾਣੀ ਨੂੰ ਨਹੀਂ ਮੰਨਣ ਦਿੰਦੀ ਉਹ ਹੀ ਕੂੜ ਦੀ ਕੰਧ ਹੈ ਮਾਇਆ ਕੂੜ ਹੈ ਦੀ ਕੰਧ ਕੀਤੀ ਹੈ ਹੋਰ ਕੀ ਹੈ ਵਾਇਆ ਕੀ ਹੈ ਝੂਠੀ ਮਾਇਆ ਨਹੀਂ ਕਹਾਇਆ ਕੂੜ ਰਾਜਾ ਕੂੜ ਪਰਜਾ ਕੂੜ ਸਭ ਫੇਰ ਹੀ ਉਹ ਕਰਦਾ ਹੋਰ ਕਾਦੀ ਕਰਦਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਇਹੀ ਦਵਾਰ ਆ ਵਿਚਾਲੇ ਕੂੜ ਦੇ ਹੋਰ ਕੁਝ ਨਹੀਂ ਹੈਗਾ ਕੂੜ ਨਾ ਜੀ ਪੜਦਾ ਲਿਆ ਕੂੜੇ ਟੁੱਟੇ ਪਾਲ ਕੂੜ ਦੀ ਦਵਾਰ ਹੈ ਕਾਦੀ ਸੰਸਾਰ ਦੀ ਹੈ ਸੰਸਾਰ ਛੱਡਣਾ ਚਾਹੁੰਦਾ ਨਹੀਂ ਫਿਰ ਸੰਸਾਰ ਦਾ ਨਰਕ ਹੈ ਨਰਕ ਚ ਰਹਿਣਾ ਫਿਰ ਹੋ ਨਾਨਕ ਮੂਰਤ ਚਿੱਤਰ ਜਿਉ ਛਾੜ ਤਨਾਈ ਦਾ ਇਹ ਤਾਂ ਮੂਰਤ ਕੰਧ ਨੂੰ ਛੱਡਦੀ ਨਹੀਂ ਕੂੜਦੀ ਨੂੰ ਉਕਰੀ ਹੋਈ ਹੈ ਜੇ ਕੰਧ ਤੇ ਉਹ ਕਰ ਦਿੰਦਾ ਤਸਵੀਰ ਕੋਈ ਉਕਰ ਦਵੇ ਉਹ ਛੱਡਦੀ ਹੈ ਕੰਧ ਨੂੰ ਕੰਧ ਟੌੜੀ ਪਊਗੀ ਜਿਹੜਾ ਕੱਦੇ ਢਾਏ ਤੇ ਛੱਡਦੀ ਹੈ ਤਾਂ ਉਹ ਢੇਰੀ ਜਬਰ ਕੇਰੀ ਜਮਾ ਕੇ ਨਹੀਂ ਜਬਰੇ ਢਾ ਲੈਣੀ ਆ ਕੇ ਕੱਦ ਕੱਦ ਨਹੀਂ ਬਚਣੀ ਇਹ ਇਹ ਤਾਂ ਆਪੇ ਢਾ ਲੋ ਤਾਂ ਚੁੱਕੀ ਗੱਲ ਹੈ ਰਹਿਣੀ ਤਾਂ ਹੈ ਨਹੀਂ ਉਹ ਜਿਹੜੀ ਕੱਦ ਆ ਨਾ ਕੋੜ ਦੀ ਤੇ ਕੀ ਹੈ ਮੈਂ ਮੇਰੀ ਦੀ ਹੈ ਜਬ ਕਾ ਡੰਡ ਬੂਟ ਮੈਂ ਲਾਗਾ ਖਿਲਵੇ ਪਈ ਹੈਗੀ ਨਾ ਕੱਦ ਇੱਕੋ ਡੰਡੇ ਨਾਲ ਢਾਤੀ ਇੱਕੋ ਡੰਡੇ ਨਾਲ ਢਾਈ ਜਾਂਦੀ ਹੈ ਆਪਣੇ ਆਪ ਲੋ ਤੇ ਉਹ ਢਾ ਦੂਗਾ ਇਹ ਤਾਂ ਢੈਲੀ ਹੈ ਆਪਣੇ ਉਹ ਢਾਲੋ ਤਾਂ ਚਲੋ ਕਿਤੇ ਹੋਰ ਨਾਲ ਉਲਟਾ ਉਹ ਚੱਕ ਮਨ ਵੀ ਹੋਏ ਤਾਂ ਮਨ ਕੋਈ ਜਾਣਾ ਨਹੀਂ ਜੂਰਾ ਹੋ ਜੂ ਵੀ ਹੋਏ ਮਨ ਕੋ ਜਾਣਾ ਹੈ ਤੋ ਮਨ ਕੋ ਜਾਣਾ ਹੈ ਇਹ ਖੋਜੀ ਹੋਵੇ ਖੋਜ ਕਰੇ ਅੰਦਰਲੀ ਤਾਂ ਬੰਦੂ ਨੂੰ ਜਾਣਿਆ ਜਾ ਸਕਦਾ ਇਹਦੇ ਸਾਰੇ ਚਾਲਾਂ ਬੰਦੀਆਂ ਜਾਣੀਆਂ ਜਾ ਸਕਦੀਆਂ ਨੇ ਇਹਦੇ ਸਾਰੇ ਰਸਤੇ ਬੰਦ ਵੀ ਕੀਤੇ ਜਾ ਸਕਦੇ ਨੇ ਦਾ ਖਲਾਈ ਬੋਰੀ ਕਬੀਰ ਕਹਿੰਦਾ ਜਿਤ ਮਿਰਗ ਪੜਤਾ ਹੈ ਚੋਰੀ ਐ ਦੀ ਨਿਕਲ ਜਾਂਦਾ ਕਦੇ ਐ ਨੂੰ ਨਿਕਲ ਜਾਂਦਾ ਮਨ ਕਦੇ ਐ ਨੂੰ ਨਿਕਲ ਜਾਂਦਾ ਤਬ ਕਰਦਾ ਤਾਂ ਸਰੀਰ ਤੇ ਕਰ ਦਿੰਦਾ ਸਰੀਰ ਪਰ ਵੀ ਗਾਲ ਸਾਫ ਬਰੀ ਬੂਆ ਸਭ ਵੱਜ ਜਾਂਦਾ ਫਿਰ ਵੀ ਨੂੰ ਕੁੱਟੇ ਜਾਂਦੇ ਨੇ ਮਤ ਕੋਈ ਮਨ ਮਿਲਦਾ ਬਿਨ ਮਾਵੇ ਜਦ ਮਨ ਮਿਲਣ ਲੱਗਦਾ ਸੰਸਾਰ ਚ ਬਹੁਤ ਹੈ ਉਹਦਾ ਨੂੰ ਬਸ ਮਨ ਮਿਲਣ ਲੱਗਦਾ ਪਤਾ ਲੱਗ ਜਾਂਦਾ ਬਾਣੀ ਨੂੰ ਮੰਨਣਾ ਮਨ ਦਾ ਮਿਲਣਾ ਇੱਕੋ ਗੱਲ ਜਿੱਦਣ ਬਾਣੀ ਨੂੰ ਮੰਨਣ ਦਾ ਫੈਸਲਾ ਕਰ ਲਿਆ ਪੱਕਾ ਉਹ ਮੌਤ ਦੇ ਬਰਾਬਰ ਹੈ ਸਮਝ ਲਓ ਸਰੀਰ ਛੱਡਤਾ ਸੰਸਾਰ ਛੱਡਤਾ ਰਬਾੜੀ ਬੱਲੀ ਇਹ ਤਾਂ ਬਰਾਬਰ ਹੈ ਇਹ ਤੋਂ ਘੱਟ ਨਹੀਂ ਹੈ ਬਿਲਕੁਲ ਇੱਕ ਗੱਲ ਹੈ ਇਹ ਪਤਾ ਲੱਗੂ ਜਦ ਮੌਤ ਆਉ ਜਦ ਵੀ ਬਰਾਬਰ ਹੈ ਜਦੋਂ ਫੈਸਲਾ ਕਰਦੇ ਨਾ ਬਾਣੀ ਨੂੰ ਮੰਨਣ ਦਾ 100% ਦੀ 20 ਵਿਸਵੇ ਉਹ ਘੜੀ ਮੌਤ ਦੇ ਬਰਾਬਰ ਹੈ ਤਾਂ ਨਹੀਂ ਬਰਬਰ ਦਾ ਉਹ ਮਰਨ ਦੇ ਬਰਾਬਰ ਹੈ ਬਿਲਕੁਲ ਜੂਦੇ ਬਣਨਾ ਹੈ ਪੜਿਆ ਕਲੇਜੇ ਛੇਕ ਜੁਗਦੇ ਬਣਨਾ ਨਹੀਂ ਨਹੀਂ ਬੜਿਆ ਕਲੇਜੇ ਛੇਕ ਤਾਂ ਉੱਠ ਕੇ ਮੇਰੇ ਭੱਜ ਲਿਆ ਆਹੋ ਪਤਾ ਤਾਂ ਲੱਗ ਗਿਆ ਇਹ ਮੇਰਾ ਪਰ ਗਲਤ ਹੈ ਬਨੇ ਫੇਰ ਦੀ ਕਲੇਜੇ ਛੇਕ ਤਾਂ ਉਹਦੇ ਪੈ ਗਿਆ ਛੇਕ ਤਾਂ ਸਾਰਿਆਂ ਦੇ ਪੌਦੀਆਂ ਬਾਣੀ ਮੰਨਦੇ ਕਦਾਂ ਆਹੋ ਛੇਕ ਤਾਂ ਪੌਦੀ ਹੈ ਫਿਰ ਉਹ ਜਿਹੜਾ ਹੋ ਜੇ ਮਤ ਕੋਈ ਮਨ ਨਿਰਤਾ ਬਿਲਮਾਵੇ ਮਨ ਬੰਦ ਜਾਂਦਾ ਸਾਰਿਆਂ ਦਾ ਹੀ ਪਰ ਜਦ ਬੰਦ ਜਵੇ ਜਦੇ ਬੁਲਾ ਲਵੇ ਨੂੰ ਬਿਲਾਪ ਨਾ ਕਰੇ ਦੇਰ ਨਾ ਕਰੇ ਜੇ ਦੇਰ ਕਰਤੀ ਫਿਰ ਫੈਸਲਾ ਬਦਲ ਲੈਂਦਾ ਹੈ ਹਾਂ ਫਿਰ ਬਦਲ ਲੈਂਦਾ ਫੈਸਲਾ ਬਿਲੰਬ ਨਾ ਬਿਲੰਬ ਧਰਮ ਬਿਲੰਬ ਪਾਪਮ ਜੇ ਮਨ ਮਿਲਦਾ ਹੋਵੇ ਦੇਰ ਨਾ ਕਰੇ ਜੇ ਪਾਪ ਕਰਨ ਦੀ ਸਲਾਹ ਕਰਦਾ ਹੋਵੇ ਫਿਰ ਦੇਰ ਕਰ ਲਵੇ ਮੈਂ ਵੀ ਸੋਚ ਲਓ ਇਧਰ ਸੋਚਣ ਨਾ ਗਿਆ ਨਾ ਜੇ ਵੀ ਹਾਲੇ ਟਾਈਮ ਨਹੀਂ ਠੀਕ ਹੈਗਾ ਬਥੇਰਾ ਟਾਈਮ ਪਿਆ ਅਜੋ ਬੁੱਢੇ ਦਾ ਵਿਆਹ ਹੈ ਆ ਉਹ ਹੈ ਫਲਾਣਾ ਕਰਨਾ ਟਿਮਕਾ ਕਰਦੇ ਫਿਰ ਕਈ ਗੱਲ ਫਿਰ ਨਹੀਂ ਹੁਣ ਬਸ ਫਿਰ ਹੋਣਾ ਹੀ ਨਹੀਂ ਸਹੀ ਹੋਣਾ ਬਸ ਕੋਈ ਮਨ ਮਿਲਦਾ ਦੇਖੋ ਤਜਰਬੇ ਜੋ ਗੱਲ ਕਹਿ ਰਿਹਾ ਹੈ ਕਬੀਰ ਬਿਲਵਾਵਾ ਬਿਲੰਬ ਨਾ ਕਰੇ ਦੇਰ ਨਾ ਕਰੇ ਬਸ ਕੋਈ ਮਨ ਮਿਲਦਾ ਮਨ ਮਿਲਦਾ ਬਿਲਵਾਵਾ ਮਗਨ ਪਿਆ ਤੇ ਸੋ ਸੱਚ ਪਾਵੇ ਜਦੋਂ ਮਨ ਮਿਲ ਜਾਂਦਾ ਫਿਰ ਮਗਨ ਹੁੰਦਾ ਹੈ ਅਸਲ ਵਿੱਚ ਮਗਰ ਨਹੀਂ ਰਹੀ ਹੋ ਸਕਦਾ ਬਗਰ ਜਦ ਹੋ ਜਾਂਦਾ ਨਾ ਫਿਰ ਇਹਨੂੰ ਦੁੱਖ ਔਰ ਸੁੱਖ ਸੰਸਾਰ ਦਾ ਪੋਹ ਨਹੀਂ ਸਕਦਾ ਮਗਰ ਹੋਏ ਨੂੰ ਦੁੱਖ ਔਰ ਸੁੱਖ ਜੱਬਣ ਭਰਨ ਸਾਡੀ ਲਾਭ ਕੁਝ ਵੀ ਨਹੀਂ ਹੋ ਸਕਦਾ ਉਹਨੂੰ ਕਹਿੰਦੇ ਨੇ ਮਗਰ ਕੋਈ ਸੰਸਾਰ ਦੇ ਵਿੱਚ ਰਹਿੰਦੇ ਇਹਨੂੰ ਸੰਸਾਰ ਦਾ ਕੋਈ ਲੇਪ ਨਹੀਂ ਬਗਰ ਦੇ ਲੇਪ ਹੁੰਦਾ ਹੈ ਸੰਸਾਰ ਤੋਂ ਅਲੱਗ ਹੁੰਦਾ ਹੈ ਬੱਚਾ ਖੇਡਦਾ ਗੋਗਰ ਹੋਇਆ ਹੋਇਆ ਬਸ ਉਹ ਆਪਣੇ ਆਪ ਨਾਲ ਜੁੜਿਆ ਹੋਇਆ ਸੰਸਾਰ ਨਾਲ ਨਹੀਂ ਜੁੜਿਆ ਹੋਇਆ ਬਗਰ ਦੀ ਅਵਸਥਾ ਸੰਸਾਰ ਨੂੰ ਅਲੱਗ ਕਰ ਦਿੰਦੀ ਹੈ ਉਹਨੂੰ ਸੱਚ ਦੀ ਪ੍ਰਾਪਤੀ ਫਿਰ ਹੋ ਜਾਂਦੀ ਹੈ ਮਗਰ ਪਿਆ ਤੇ ਸੋ ਸੱਚ ਪਾਣਾ ਜਦ ਮਗਰ ਹੋ ਜਾਂਦਾ ਨਾ ਗੁਰਬਾਣੀ ਨਾਲ ਮਗਰ ਹੋ ਜਾਂਦਾ ਫਿਰ ਸੱਚ ਦੀ ਪ੍ਰਾਪਤੀ ਹੁੰਦੀ ਪਰ ਸੱਚ ਦੀ ਪ੍ਰਾਪਤੀ ਨਹੀਂ ਹੁੰਦੀ ਕਿਉਂਕਿ ਮਾਇਆ ਨਾਲ ਜੁੜਿਆ ਮਾਇਆ ਤੇ ਝੂਠ ਹੈ ਸੰਸਾਰ ਨਾਲ ਜੁੜਿਆ ਹੋਇਆ ਹੈ ਜਾਂ ਆਪਣੇ ਮੂਲ ਨਾਲ ਜੁੜਿਆ ਹੋਇਆ ਮੂਲ ਗਹਿਰ ਜੇ ਆਪਣੇ ਮੂਲ ਨਾਲ ਜੁੜ ਕੇ ਬਗਰ ਹੋ ਜਵੇ ਇੱਕ ਹੋ ਕੇ ਰਹਿ ਜਵੇ ਫਿਰ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ ਜੇ ਮਾਇਆ ਨਾਲ ਜੁੜਿਆ ਰਹੇ ਤੇ ਝੂਠ ਦੀ ਪ੍ਰਾਪਤੀ ਇਹਦੀ ਵਰਗੀ ਗੱਲ ਤੁਹਾਨੂੰ ਉਹ ਸਭ ਕੁਝ ਝੂਠ ਹੈ ਸੰਸਾਰ ਤਾਂ ਸਭ ਝੂਠੇ ਹਨ ਝੂਠ ਦੀ ਪ੍ਰਵਰਤੀ ਹੈ ਝੂਠ ਨਾਲ ਜੁੜ ਕੇ ਝੂਠ ਦੀ ਪ੍ਰਾਪਤੀ ਹੈ ਸਰੀਰ ਨਾਲ ਜੁੜ ਕੇ ਤਿਰਕੁਟੀ ਨਾਲ ਜੁੜ ਕੇ ਝੂਠ ਦੀ ਪ੍ਰਾਪਤੀ ਹੈ ਆਪਣੇ ਮੂਲ ਨਾਲ ਜੁੜ ਕੇ ਸੱਚ ਦੀ ਪ੍ਰਾਪਤੀ ਹੈ ਪਰ ਬਗਰ ਬਾਹਰ ਨਹੀਂ ਹੋ ਸਕਦਾ ਬਗਰ ਉਹ ਚਿੰਤਾ ਰਹਿ ਚਿੰਤਾ ਰਹਿ ਬਾਹਰ ਨਹੀਂ ਹੋ ਸਕਦਾ ਕਦੇ ਵੀ ਚਿੰਤਾ ਖੁਸ਼ੀ ਦੇ ਵਿੱਚ ਵੀ ਚਿੰਤਾ ਹੁੰਦੀ ਹੈ ਬੁਨਾਫੇ ਦੇ ਵਿੱਚ ਵੀ ਡਰ ਲੌਸ ਦਾ ਹੁੰਦਾ ਬਹੁਤ ਸਾਰਾ ਪੈਸਾ ਆ ਇਨਵੈਸਟਮੈਂਟ ਕਿਵੇਂ ਕਰਦੀ ਹੈ ਇਹਦੀ ਰਾਖੀ ਕਿਵੇਂ ਕਰਦੀ ਹੈ ਇਹ ਡਰ ਹੁੰਦਾ ਉਹਦਾ ਇਨਵੈਸਟਮੈਂਟ ਦਾ ਡਰ ਪਹਿਲਾਂ ਹੋ ਜਾਂਦਾ ਹੁਣ ਚਲਿਆ ਨਾ ਜਾਵੇ ਡਰ ਪਹਿਲਾਂ ਹੋ ਜਾਂਦਾ ਹਰ ਖੁਸ਼ੀ ਵਿੱਚ ਗਮੀ ਛਪੀ ਹੋਈ ਹੈ ਇਹ ਬਦਲੀ ਜਾਂਦੀ ਹੈ ਅੰਦਰ ਉੱਪਰਲੇ ਪਾਸੇ ਕੁਝ ਹੋਰ ਹੈ ਅੰਦਰ ਹੋਰ ਹੈ ਕਿਤੇ ਹੋ ਹੀ ਨਹੀਂ ਸਕਦਾ ਵੀ ਨਾ ਹੋਵੇ ਚਿੰਤਾ ਕੋਈ ਫਿਲਾਸਫਰ ਜਿਹੜਾ ਸਮਝਦਾਰ ਫਿਲਾਸਫਰ ਕੋਈ ਨਹੀਂ ਬਣਦਾ ਇਸ ਗੱਲ ਨੂੰ ਸੰਸਾਰ ਦਾ ਜੀਵਨ ਬਿਨਾਂ ਚਿੰਤਾ ਤੇ ਹੋ ਹੀ ਨਹੀਂ ਸਕਦਾ ਹਾਂ ਚਿੰਤਾ ਥੱਲੇ ਹੈ ਵਿਆਹ ਦੇ ਵਿੱਚ ਵੀ ਸ਼ੱਕ ਡਰ ਇਹ ਰਹਿੰਦਾ ਵੀ ਕਿ ਰੌਲਾ ਨਾ ਪਾ ਦਾ ਬੋਲ ਆਪ ਆਪ ਕਹਿੰਦਾ ਵੀ ਨਾ ਹੋਈ ਆਪ ਸੋਫੀ ਰਹੋ ਸਾਰੇ ਦੇਖੋ ਕਿਹਦੇ ਰੱਬ ਚ ਭਰੂ ਪਏ ਡਰ ਚਿੰਤਾ ਨਾਲ ਕਿਤੇ ਕੁਝ ਹੋਰ ਨਾ ਕਰਦੇ ਕੰਮ ਕੋਈ ਲੜਨਾ ਹੋਵੇ ਕੋਈ ਹੋਰ ਨਾ ਹੋਵੇ ਸਾਰਾ ਤਰ੍ਹਾਂ ਦਾ ਫਿਕਰ ਉੱਥੇ ਵੀ ਹੈ ਖੁਸ਼ੀ ਦਾ ਉਦੋਂ ਕੀ ਚੰਗਾ ਮਾਹੌਲ ਹੋ ਉੱਥੇ ਵੀ ਡਰ ਗੱਡੀਆਂ ਚੱਲਦੀਆਂ ਨੇ ਉੱਥੇ ਵੀ ਡਰ ਐਕਸੀਡੈਂਟ ਹੋ ਜਵੇ ਬਾਹਰ ਗੱਡੀ ਖੜੀ ਕਰਦੀ ਦਬੀ ਝੀੜ ਦਾ ਡਰ ਹੈ ਡੜਾ ਝੀੜ ਦਾ ਬਾਹਰ ਜਵੇ ਅੱਧਾ ਚੱਲ ਉੱਥੇ ਰਹਿੰਦਾ ਕਪੜਾ ਜੱਗਾ ਪਾ ਲਿਆ ਉਹਦਾ ਡਰ ਵੀ ਕਿਤੇ ਬੈਠਣ ਲੱਗਿਆ ਸੌ ਵਾਰ ਦੇਖਦਾ ਵੀ ਕਿਤੇ ਕੋਈ ਡਾਗਰਾ ਨਾ ਜੇ ਵੀ ਕਿਤੇ ਤੁਸੀਂ ਦੱਸੋ ਡਰ ਹੈ ਕਿੱਥੇ ਦੀ ਡਰਤੇ ਤੇ ਬਿਨੋ ਜੀਵਨ ਨਹੀਂ ਹੈ ਕਿਉਂਕਿ ਡਰ ਉਪਜਿਆ ਨਹੀਂ ਹੈ ਡਰ ਆਲੇ ਏਰੀਏ ਦੇ ਵਿੱਚ ਰਹਿੰਦਾ ਹੈ ਜੇ ਚੂਹਾ ਖੰਡ ਤੋਂ ਬਾਹਰ ਹੈ ਤਾਂ ਡਰ ਹੈ ਉਹ ਲੋਚੇ ਚਾਹੇ ਖਾਲ ਪੀਣ ਨੂੰ ਖੰਡ ਤੋਂ ਪਰੇ ਹੀ ਆ ਉਹਨੂੰ ਖੰਡ ਦੇ ਵਿੱਚ ਖਾਲ ਨੂੰ ਕੋਈ ਨਹੀਂ ਕੀ ਕਰੇ ਪਰ ਨਾ ਜਰ ਬਾਹਰ ਹੈ ਡਰ ਵੀ ਲੋੜ ਖੱਡ ਦੇ ਵਿੱਚ ਜਾ ਕੇ ਥੋੜਾ ਸੇਫ ਸਭ ਪਟਾਰ ਉੱਥੇ ਵੀ ਖੱਡ ਚ ਵੀ ਹੋ ਨਾ ਆਵੜੇ ਪਾਣੀ ਨਾ ਆਵੜੇ ਰਸਤੇ ਕਈ ਰੱਖੇ ਹੋਏ ਨੇ ਡਰ ਹਮੇਸ਼ਾ ਹੀ ਡਰਦੇ ਬਿਨਾਂ ਜੀਵਨ ਦੀ ਮਗਰ ਨਹੀਂ ਹੈ ਕਿਤੇ ਵੀ ਇੱਕ ਕੁੜੀ ਛੋਟੀ ਜੀ ਮਗਰ ਸੀ ਦਤਾ ਤੇ ਜਿਹੜੀ ਉਗੜੀ ਛੋਟੀ ਉਮਰ ਦਾ ਬੱਚਾ ਬਗਰ ਹੋ ਸਕਦਾ ਤਾਂ ਕਹਿੰਦੇ ਨੇ ਬਾਦਸ਼ਾਹ ਦੀ ਉਮਰ ਬਹੁਤ ਛੋਟੀ ਉਮਰ ਬੱਚਾ ਸਭ ਨੂੰ ਵੀ ਹੱਥ ਦਾ ਹੀ ਬਣਦਾ ਛੋਟਾ ਬੱਚਾ ਬਗਰ ਹੋ ਸਕਦਾ ਪਰ 4 ਸਾਲ ਦਾ ਅਜੋ ਉਹ ਮਾਇਆ ਦੇ ਵਿੱਚ ਇਹ ਡੁੱਬਾ ਪਰੇ ਨੂੰ ਨਹੀਂ ਗਿਆ ਸਮੁੰਦਰ ਚ ਅਜੋ ਉਹਨਾਂ ਉਹਨੇ ਗਿਆ ਗੋਡੇ ਦੇ ਪਾਣੀ ਤੇ ਡਰਦਾ ਤੇਰਾ ਛੋਟਾ ਹੀ ਨਾ ਡਰ ਹੈ ਨਹੀਂ ਡਰ ਹੈ ਹੀ ਨਹੀਂ ਮਾਮਾ ਫੈਗੇ ਸਰ ਤੇ ਦੇਰੇ ਜੋ ਡਰਦਾ ਉਹ ਉਹ ਨੇਰੇ ਜੋ ਡਰਦਾ ਜੋ ਗਿਆਨਤਾ ਤੋਂ ਡਰਦਾ ਕੁੜੀ ਖੇਲਦੀ ਹੈ ਮਗਰ ਹੋਈ ਹੋਈ ਉਹ ਦਾ ਜੱਥਾ ਲੰਘਿਆ ਜਾਂਦਾ ਨਾਲ ਸੰਤੋ ਦੇ ਦਤਾ ਪੈ ਰਹੇ ਆਵਾਜ਼ ਆਉਂਦੀ ਉਹਨੂੰ ਕੋਈ ਪਤਾ ਨਹੀਂ ਮੇਰੇ ਨਾਲ ਦੀ ਕੌਣ ਗਿਆ ਗੱਲਾਂ ਕਰ ਐਡੀ ਬਗਰ ਦੱਤਾ ਤਰੇ ਵਾਲੇ ਨਾਲ ਰੱਖਦਾ ਹੁੰਦਾ ਸੀ ਗੁਰੂ ਟੋੜਦਾ ਫਿਰਦਾ ਸੀ ਨਾ ਬਣਾਉਂਦੇ ਉਹਨੇ ਦੇਖਿਆ ਕੁੜੀ ਖੋਲ ਉਹਨੂੰ ਆਪਣੇ ਗੁੱਡੀਆਂ ਉਹ ਜਿਹੜੀ ਪਟੋਲੇ ਪਰਾਲੇ ਹੋ ਡਾਣ ਖੇਡਦਾ ਇਹ ਉੱਤੇ ਸੀ ਪਹਿਲਾਂ ਖੜੋੜੇ ਦਾ ਹੁਣ ਬਣੇ ਨੇ ਆਪੇ ਬਣਾ ਲਿਆ ਲੀਰਾਂ ਦੀਆਂ ਉਹ ਖੜ ਗਿਆ ਉਹ ਖੜ ਕੇ ਦੇਖੀ ਗਿਆ ਉਹਨੂੰ ਵੀ ਕਦੋਂ ਇਹ ਝਾਕਦੀ ਹੈ ਸਾਡੇ ਉਰੇ ਜਾਂਦਾ ਸੀ ਅੱਗੇ ਪਿੱਛੇ ਪਿੱਛੇ ਜਾਂਦੇ ਸੀ ਜਦੋਂ ਉਹਦੇ ਬੰਦ ਰਿਹਾ ਕਈ ਉਹ ਤੇ ਖੜ ਗਿਆ ਉਹਨਾਂ ਨੂੰ ਇਸ਼ਾਰਾ ਕਰਤਾ ਵੀ ਤੁਸੀਂ ਚੱਲੋ ਵੀ ਇਹਨੂੰ ਖੜ ਜਾਣਾ ਹੈ ਬੋਲਿਆ ਨਹੀਂ ਇਸ਼ਾਰਾ ਕਰਤਾ ਵੀ ਤੁਸੀਂ ਡੁੱਬਗੇ ਚਲੋ ਉਹ ਖੜਾ ਰਿਹਾ ਸਾਰੇ ਡੁੱਬ ਗਏ ਫੇਰ ਉਹਨੇ ਉਹ ਕੁੜੀ ਨੂੰ ਗੁਰੂ ਧਾਰਨ ਦਿੱਤਾ ਕਿ ਇਹੋ ਜਿਹਾ ਸੁਰਤੀ ਹੋਵੇ ਭਗਤੀ ਚ ਜੋ ਵਰਜੇ ਤੁਹਾਡੇ ਆਲੇ ਵਾਲੇ ਰੋਣਾ ਪਈ ਜਾਵੇ ਤੁਹਾਡੀ ਉਹ ਬਿਰਤੀ ਨਾ ਟੁੱਟੇ ਇਹਦੀ ਬਿਰਤੀ ਨਹੀਂ ਟੁੱਟੀ ਇਹਦੀ ਬਿਰਤੀ ਵਧੀ ਉਹ ਟੁੱਟੀ ਨਹੀਂ ਇਸ ਵਧੀ ਇਹਦੇ ਚ ਆਪਣੀ ਖੇੜ ਕੇ ਸੀ ਹੈ ਪਰ ਬਿਰਤੀ ਇਹ ਜੀ ਵੀ ਹੈ ਨਾਲ ਧਿਆਨ ਐਸਾ ਚਾਹੀਦਾ ਤਾਂ ਧਿਆਨ ਡਿਸਟਰਬ ਨਹੀਂ ਅਸੀਂ ਕਰ ਸਕੇ ਧਿਆਨ ਕੋਈ ਡਿਸਟਰਬ ਹੀ ਦੋ ਸਕੇ ਪੁਰ ਕਹਿੰਦੇ ਨੇ ਭਗਤ ਜਿਹੜਾ ਆਦਮੀ ਸੰਤੋਖੀ ਉਹਦਾ ਧਿਆਨ ਡਿਸਟਰਬ ਨਹੀਂ ਹੁੰਦਾ ਜਿਹੜਾ ਉਦੋਂ ਕਹਾ ਲੋਗੇ ਸਤ ਸੁਤੋ ਖੜਦਾ ਧਿਆਨ ਡਿਸਟਰਬ ਨਹੀਂ ਹੁੰਦਾ ਕਦੇ ਵੀ ਜਿੰਨੇ ਵੀ ਤੀਰ ਆਉਂਦੇ ਨੇ ਸੱਜੇ ਖੱਬੇ ਨੂੰ ਕੱਢ ਦਿੰਦਾ ਕਿਉਂਕਿ ਉਹਦਾ ਜਿਹੜਾ ਜੇ ਵੱਜ ਵੀ ਜਾਵੇ ਉਹਦੇ ਤੇ ਜਿਹੜੀ ਇਹ ਸੰਤੋਖ ਸੁਣਾ ਕਾ ਵਿੱਚ ਹੈ ਸੰਤੋਖ ਨੂੰ ਕੀ ਕਹੇ ਸੁਣਾ ਕੋਈ ਮਾਇਆ ਦਾ ਹਥਿਆਰ ਨੂੰ ਵਿਦੇ ਨਹੀਂ ਸਕਦਾ ਪਟਾ ਦੇ ਸਮਝੋ ਸੁਣਾ ਕੀ ਹੈ ਤੁਸੀਂ ਆਦਤ ਜਿਹਦੇ ਬੁਲਟ ਪ੍ਰੂਫ ਜੈਕਟ ਪਾਈ ਹੋਈ ਹੈ ਬੱਜੀ ਜਾਣ ਗੋਲੀ ਉਹਨੂੰ ਗੋਲੀ ਦਾ ਕੀ ਡਰ ਹੈ ਸੰਤੋਖੀ ਦਾ ਤਾਂ ਸਵਾਲੇ ਪੈਦਾ ਨਹੀਂ ਹੁੰਦਾ ਉਹ ਤੇ ਅਸਰ ਹੋਈ ਪਰ ਸੰਤੋਖ ਹੋਵੇ ਉਹ ਤੇ ਉਹ ਡਿਸਟਰਬ ਨਹੀਂ ਹੋ ਸਕਦਾ ਤੀਰੋ ਦੇ ਵੱਜੂਗਾ ਜ਼ਰੂਰ ਜਾ ਕੇ ਪਰ ਉਹਦੇ ਗਾਹਰ ਸੰਤੋਖ ਤੱਕ ਕੇ ਜਾਊ ਵਾਪਸ ਆ ਜਾਊਗਾ ਅੱਧਾ ਨਹੀਂ ਕੋਸਦਾ ਜਾ ਤਕਲੀਫ ਨਹੀਂ ਕਰਦਾ